ਸਰਬਰ ਪੰਖੀ ਹੇਗੜੋ ਫਾਹੀ ਬਾਲ 50 ਇਹ ਤਨ ਰਹਿਰੀ ਗੱਡ ਥਿਆ ਸੱਚੇ ਤੇਰੀ ਆਸ ਜਿਹੜਾ ਹੁੰਦਾ ਨਾ ਫਾਹੀਵਾਲ ਕਾਲ ਲੱਖ ਹੇੜੀ ਆ ਹਾਂ ਹਾਂ ਲੱਖ ਹੇੜੀ ਇੱਕ ਜੀਓ ਕਿਤੇ ਬਣ ਕੇ ਕਾਲ ਜੀਵ ਇੱਕ ਹੈ ਪੰਛੀ ਇੱਕ ਹੈ ਸ਼ਿਕਾਰੀ ਫਾਹੀਆਂ ਲਈ ਫਿਰਦੇ ਨੇ ਫਾਹੀਵਾਲ 50 50 50 ਦੀ ਅੱਖ ਹੈ ਉਤੇ ਇੱਕ ਮੁਰਗਾਬੀ ਤੇ 50 ਆਦਮੀ ਦੀ ਅੱਖ ਵਾਲ ਕੋਈ ਕਿਸੇ ਤਰੀਕੇ ਨਾਲ ਫਸਾਉਣਾ ਚਾਹੁੰਦਾ ਕੋਈ ਕਿਸੇ ਤਰੀਕੇ ਨਾਲ ਖਾਣ ਚਾਹੁੰਦਾ ਇਹ ਤਨ ਲਹਿਰੀ ਗੱਡ ਦੀ ਆ ਸੱਚੇ ਤੇਰੀ ਆਸ ਇਸ ਕਰਕੇ ਇੱਕ ਆਤਮਾ ਇਹਦੇ 20 ਤਰੀਕੇ ਦੇ 50 ਤਰੀਕੇ ਦੀ ਇਹਦੀ ਮੌਤ ਹੈ ਮਰਨ ਦੇ ਸਰੀਰ ਛੱਡਣ ਦੇ ਬਹੁਤ ਸਾਰੇ ਤਰੀਕੇ ਨੇ 5 ਵਾਲ 50 ਹਾਂ ਇਹ ਤੁਹਾਨੂੰ ਲਹਿਰੀ ਗੱਡਦੀ ਆ ਇਸ ਕਰਕੇ ਜਿਹੜਾ ਇਹ ਉੜਦਾ ਨਾ ਪੰਛੀ ਇਹਨੂੰ ਉੜਨਾ ਹੀ ਬੰਦ ਹੋ ਜਵੇ ਤਾਂ ਬਚੂਗਾ ਹੈ ਸੱਚੇ ਤੇਰੀ ਆ ਕਦੇ ਕਦੇ ਬਹਿੰਦਾ ਕਦੇ ਕਦੇ ਬਹਿੰਦਾ ਫਾਈ ਵਾਲ ਤਾਂ 50 ਨੇ ਇਹ ਜੇ ਕਿਥੋਂ ਬਹਿ ਜਵੇ ਫਿਰ ਕੋਈ ਫਾਈ ਵਾਲ ਇਹਦੇ ਨੇੜੇ ਆ ਸਕਦਾ ਕਿਉਂਕਿ ਇੱਕ ਦੀ ਕਦੀ ਉਹਨਾਂ ਦਾ ਹੁੰਦੀ ਹੈ ਅੱਡ ਅੱਡ ਫਾਈ ਵਾਲ ਜਗ੍ਹਾ ਤੇ ਬੈਠੇ ਹੁੰਦੇ ਜੇ ਇੱਕ ਛੱਪੜਾ ਉਹ ਵੀ ਫਾਈ ਵਾਲੇ ਕੋਲ ਤੋਂ 50 ਥੋੜੀ ਦੇ ਆਲੇ ਵਾਲੇ ਖਿੰਡ ਕੇ ਬੈਠਣਗੇ ਜਿੱਥੇ ਪੰਛੀ ਬੈਠਾ ਜੇ ਉਥੋਂ ਹਿੱਲੇ ਹੀ ਨਾ ਤਾਂ ਉਹਦੇ ਖਾਤਰ ਫਾਈ ਵਾਲੇ ਕੋ ਰਹਿ ਗਿਆ ਹਾਂ ਸਰਵਰ ਪੰਛੀ ਹੇਕੜੋ ਫਾਹੀ ਵਾਲ ਸਰਵਰ ਪੰਛੀ ਸਰੋਵਰ ਦੇ ਵਿੱਚ ਪੰਛੀ ਇੱਕ ਹੈ ਸ਼ਿਕਾਰੀ ਸਰੋਵਰ ਦੇ ਆਲੇ ਦੁਆਲੇ 50 ਨੇ ਇਹ ਤਾਂ ਲਹਿਰੀ ਗੱਡ ਸੀ ਆ ਸੱਚੇ ਦੀ ਕਰਕੇ ਇਹ ਤਾਂ ਜਿਹੜਾ ਲਹਿਰੀ ਹੈ ਨਾ ਲਹਿਰਾਂ ਚੱਲਦੀਆਂ ਨੇ ਚ ਵੀ ਉਧਰ ਜਾਵਾਂ ਉਹ ਪਾਲੇ ਖੁੱਜੇ ਚਲੇ ਜਾਵਾਂ ਉੱਥੇ ਡੱਡਾ ਹੋਣਗੇ ਉਧਰ ਚਲੇ ਜਾਵਾਂ ਉਧਰ ਨਾਲਾ ਇੱਥੇ ਬੈਠਾ ਰਹਿ ਜਾ ਨਾ ਕਿਤੇ ਜਿਹੜਾ ਤੇਰੇ ਕੋ ਆਜੂ ਖਾਲੀ ਨਹੀਂ ਤਾਂ ਨਾ ਸਹੀ ਇਹ ਪੰਛੀ ਉੜੇ ਤੇ ਫਸਣਾ ਉੜੇ ਤੇ ਗੋਲੀ ਮਾਰਦੀਆਂ ਕਿਸੇ ਨੇ ਨੇੜੇ ਨੂੰ ਨਹੀਂ ਕਿਸੇ ਨੇ ਆਉਣਾ ਇਹਦੇ ਨੇੜੇ ਆ ਤਾਂ ਉੱਡ ਜਾਂਦਾ ਹੁੰਦਾ ਕਹਿੰਦਾ ਉੱਡਣ ਦੇ ਫੇਰ ਉਹ ਫਸਾਉਂਦਾ ਨੇ ਕੋਈ ਤੀਰ ਮਾਰਦਾ ਕੁਝ ਕਰਦਾ ਕੁਝ ਕਰਦਾ ਹਾਂਜੀ ਕਰਕੇ ਮਨ ਲਹਿਰੀ ਹੈ ਜਿਹੜਾ ਇਹਦੇ ਉੱਡਦੇ ਆ ਨਾ ਫੁਰਨੇ ਉੱਡਦੇ ਨੇ ਮਨ ਦੇ ਵਿੱਚ ਲਹਿਰਾਂ ਉੱਡਦੀਆਂ ਨੇ ਲੋਭ ਦੀਆਂ ਲੋਭ ਲਹਿਰਾਂ ਨੂੰ ਘਟਦੇ ਲੋਭ ਲਹਿਰਾਂ ਉਠਾਉਣੀਆਂ ਬੰਦ ਕਰ ਲੈ ਸੱਚੇ ਤੇਰੀ ਆਸ ਸੱਚੇ ਤੇਰੀ ਆਸ ਸੱਚ ਜੋ ਦੰਦਾ ਭਾਈ ਜਾ ਇੱਥੇ ਬੈਠਾ ਤੇਰੇ ਕੋਲ ਸੰਤੋਖੀ ਬਣ ਨੂੰ ਕਿਹਾ ਪੰਛੀ ਨੂੰ ਹੋਰ ਕੁਝ ਨਹੀਂ ਹੈ ਇੱਕ ਤਾਂ ਕੇ ਬੈਠਾ ਰਹਾ ਜਿਹੜਾ ਤੇਰਾ ਜੇ ਤੂੰ ਸਰੋਵਰ ਦੇ ਕਿਨਾਰੇ ਬੈਠਾ ਜਿਹੜਾ ਤੇਰਾ ਉਹ ਇੱਥੇ ਆ ਜਾਣਾ ਭੇਜ ਦੇਣਾ ਤੇਰੇ ਕੋਲੇ ਭੇਜ ਦੇਣਾ ਹਾਂਜੀ